ਤਪ ਪ੍ਰਸਾਦੀ ਤੋਟਕ ਛੰਦ ਜੈ ਜੰਮ ਪਹੁ ਜੁਗਣ ਜੂ ਜੁੰ ਪੈ ਕੰ ਪਹੁ ਮੇਰ ਪਿਆਲ ਪੁੰ ਤਪ ਤਾਪਸ ਸਰਬ ਥਲੇਰ ਜਲੰ ਤਨ ਉਚਰਤ ਇੰਦਰ ਕੁਮੇਰ ਬਲੰ ਅਨਖੇਦ ਸਰੂਪ ਅਪੇਦ ਅਪਯੰ ਅਨਖੰਡ ਅਪੂਤ ਅਸ਼ੇਦ ਅਸ਼ੰ ਅਨਕਾਲ ਅਪਾਲ ਦਿਆਲ ਸੁੰ ਜੈ ਠਟਿੰ ਮੇਰ ਆਕਾਸ਼ ਭੁੰ ਅਨਖੰਡ ਅਮੰਡ ਪ੍ਰਚੰਨ ਨਰੰ ਜੈ ਰਚਿਯੰ ਦੇਵ ਅਦੇਵ ਬਰੰ ਸਭ ਕੀਨੀ ਦੀਨ ਜਮੀਨ ਜਮ ਜੈ ਰਚਿਯੰ ਸਰਬ ਮਕੀਨ ਮਕਾ ਜੈ ਰਾਗ ਨ ਰੂਪ ਨ ਰੇਖ ਰੁਖੰ ਜੈ ਤਾਪ ਨ ਸਾਪ ਨ ਸੋਕ ਸੁਖੰ ਜੈ ਰੋਗ ਨ ਸੋਗ ਨ ਭੋਗ ਭੁਯੰ ਜੈ ਖੇਦ ਨ ਭੇਦ ਨ ਛੇਦ ਛਿਯੰ ਜੈ ਜਾਤ ਨ ਪਾਤ ਨ ਮਾਤ ਪਿਤੰ ਜੈ ਰਚਿਯੰ ਛਤਰੀ ਛਤਰ ਸ਼ਿਤੰ ਜੈ ਰਾਗ ਨ ਰੇਖ ਨ ਰੋਗ ਪਣੰ ਜੈ ਦਵੈਖ ਨਾ ਦਾਗ ਨਾ ਦੋ ਗਣ ਜੈ ਅੰਡਹਤੇ ते ब्रह्मंड ਦਸ ਚਾਰ ਕਰੀ ਨਵ ਖੰਡ ਸਚਿਉ ਰਜ ਤਾਮਸ ਤੇਜ ਅਤੇਜ अतेज ਅਨੁਪਉ ਪਦ ਆਪ ਪ੍ਰਚੰਡ ਲਿਓ ਸਿਰੇ ਸਿੰਦਰ ਬਿੰਦ ਨਗਿੰਦ ਨਗੰ ਸਿਰੇ ਜਛ ਗੰਧਰਵ ਫਨਿੰਦ ਪੁਜੰ ਰਚ ਦੇਵ ਅਦੇਵ ਅਪੇਵ ਨਰੰ ਨਰਪਾਲ ਨਿਰਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਪੁਚੰਗ ਨਰੰ ਰਚ ਅੰਡਜ ਸੇਤਜ ਉਤਪੁਜੰ ये देव अदेव सराज पितं अनखंड प्रताप प्रचंड गतं प्रवजात न पातना जो जुतं जय तात न मात न प्रात सुतं जय रोग न सोग न भोग पुयं जय जम्पै किन्नर जच्छ जुअं नर नार न पुंसक जाह किए गण किन्नर जच्छ पुजंग दिए ਗਜ ਬਾਦ ਰਥਾਦਿਕ पात गण ਪਾਵ ਭੂਤ ਭਵਿਖ ਭਵਾਨ ਤੁਯੰ ਜੇ ਅੰਡਜ ਸੇਤਜ ਜੇਰ ਰਜੰ ਰਚ ਭੂਮ ਆਕਾਸ ਪਤਾਲ ਜਨ ਰਚ ਪਾਵਕ ਪੌਨ ਪ੍ਰਚੰਡ ਬਲੀ ਬਨ ਜਾਸ ਕੀਓ ਫਲ ਫੂਲ ਕਰੀ ਭੁਆ ਮੇਰ ਆਕਾਸ ਨਿਵਾਸਿਤੰ ਰਚ ਰੋਜ ਇਕਾਦਸ ਚੰਦਰ ਬਿਰਤੰ ਦੁੱਤ ਚੰਦ ਦਨੀਸਹਿ ਦੀਪ ਦਈ ਜੈ ਪਾਵਕ ਪੌਨ ਪ੍ਰਚੰਡ ਮਈ ਜੈ ਖੰਡ ਅਖੰਡ ਪ੍ਰਚੰਡ ਕੀਏ ਜੈ ਛਤਰ ਉਪਾਏ ਛਿਪਾਏ ਦੀਏ ਜੈ ਲੋਕ ਚਤਰ ਦਸ ਚਾਰ ਰਚੇ ਨਰਗੰਧਰਵ ਦੇਵ ਅਦੇਵ ਸਚੇ ਅਨਤੂਤ ਅਪੂਤ ਅਸ਼ੂਤ ਮਤੰ ਅਨਗਾਦ ਅਵਿਆਦ ਅਨਾਦ ਗਤੰ ਅਨਖੇਦ ਅਪੇਦ ਅਛੇਦ ਨਰੰਗ ਜੈ ਚਾਰ ਚਤਰ ਦਿਸ ਚੱਕਰ ਫਿਰੰ ਜੈ ਰਾਗ ਨਾ ਰੋਗ ਨਾ ਰੇਖ ਰੁਗੰ ਜੈ ਸੋਗ ਨਾ ਭੋਗ ਨਾ ਜੋਗ ਜੋਗ ਪੁਆ ਪੰਜਨ ਗੰਜਨ ਆਦ ਸਿਰੰ ਜੇ ਬੰਦਤ ਦੇਵ ਅਦੇਵ ਨਰੰ ਗਣ ਕਿੰਨਰ ਜਛ ਪੁਚੰਗ ਰਚੇ ਮਨ ਮਾਨਕ ਮੋਤੀ ਲਾਲ ਸੁਚੇ ਅਨ ਪੰਜ ਪ੍ਰਵਾ ਅਨ ਗੰਜ ਬ੍ਰਿਤੰ ਜੈ ਪਾਰ ਨ ਪਾਵਤ ਪੂਰ ਮਤੰ ਅਨ ਖੰਡ ਸਰੂਪ ਅਡੰਡ ਪ੍ਰਵਾ ਜੈ ਜੰਪਤ ਬੇਦ ਪੁਰਾਨ ਸਵਾ ਜੈ ਬੇਦ ਕਤੇ ਅਨੰਤ ਕਹੈ ਜੈ ਪੂਤ ਪੂਤ ਨ ਪੇਦ ਲਹੈ ਜੈ ਬੇਦ ਪੁਰਾਨ ਕਤੇਵ ਜਪੈ ਸੁਤ ਸਿੰਧ ਆਦੋ ਮੁਖ ਤਾਪ ਤਪੈ ਕਈ ਕਲਪਨ ਲਾਉ ਤਬ ਤਾਬ ਕਰੈ ਨੈ ਨੈ ਕਿਰਪਾ ਨਿੰਦ ਪਾਨ ਪਰੈ ਜੇ ਫੋਕਟ ਧਰਮ ਸਭ ਤਜ ਹੈ ਇਕ ਚਿਤ ਕਿਰਪਾ ਨਿਦ ਕੋ ਜਪ ਹੈ ਤਿਉਆ ਭਵ ਸਾਗਰ ਕੋ ਤਰ ਹੈ ਭਵ ਪੂਲ ਨ ਦੇ ਪੁਨਰ ਤਰ ਹੈ ਇਕ ਨਾਮ ਬਿਨਾ ਨਹੀਂ ਕੋਟ ਬ੍ਰਤੀ ਇਮ ਬੇਦ ਉਚਾਰਤ ਸੁਤੀ ਜੋ ਵਾਰਸ ਕੇ ਚਸ ਕੇ ਰਸ ਹੈ ਤਿਉ ਪੂਲ ਨ ਕਾਲ ਫੰਦਾ ਫਸ ਹੈ ਤਪ ਪ੍ਰਸਾਦ ਨਿਰਾਜ ਸੰਧ ਅਗੰਜ ਆਦ ਦੇਵ ਹੈ ਅਪੰਜ ਪੰਜ ਜਾਣੀਐ ਅਪੂਤ ਪੂਤ ਹੈ ਸਦਾ ਅਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਅਪੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧਾ ਸਦੀਵ ਸਰਵ ਸਾਥ ਹੈ ਅਨਾਥ ਨਾਥ ਨਾਥ ਹੈ ਅਪੰਜ ਪੰਜ ਹੈ ਸਦਾ ਅਗੰਜ ਗੰਜ ਗੰਜ ਹੈ ਸਦੀਵ ਸਿੱਧ ਬਿਰਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀਐ ਸਦੀਵ ਸਿੱਧ ਸੁਧ ਦਾ ਪ੍ਰਤਾਪ ਪੱਤਰ ਜਾਣੀਐ ਨ ਰਾਗ ਰੰਗ ਰੂਪ ਹੈ ਨ ਰੋਗ ਰਾਗ ਰੇਖ ਹੈ ਅਦੋਖ ਰਾਗ ਦਗ ਹੈ ਅਪੂਤ ਪਰਮ ਪੇਖ ਹੈ ਨ ਤਾਤ ਮਾਤ ਜਾਤ ਹੈ ਨ ਪਾਤ ਚੇਨ ਵਰਣ ਹੈ ਆਦੇਖ ਅਸੇਖ ਅਪੇਖ ਹੈ ਸਦੀ ਵਿਸ਼ਵ ਪਰਨ ਹੈ विसंबर विश्वनाथ है विशेख विश्व भरण है जमी जमान के विखय सदीव कर्म भरण है अद्वैख है अपेख है अलेख नाथ जानिए सदीव सर्व ठौर में बसेख आन मानिए न जंतर में न तंत्र में न बंतर व सावई पुराण और कुरान नेत नेत कह बतावई न कर्म में न धर्म में न परम में बताई है अगंज आद देव है कहो सो कह सिपाही है जमी जमान के बिख समस्त एक जोट है न काट है न बाढ़ है न काट बाढ़ होत है न हान है न बान है समान रूप जानिए मकीन और मकान अप्रमाण तेज मानिए न देह है न गे है न जात है न पात है न मंत्र है न मित्र है न तात है न मात है نہ انگ ہے نہ رنگ ہے نہ سنگ ساس نی ہے نہ دوکھ ہے نہ داغ ہے نہ دوائخ ہے نہ دے ہے نہ سنگ ہے نہ سیار ہے نہ راؤ ہے نہ رنگ ہے نہ مان ہے نہ موت ہے نہ ساک ہے نہ سنک ہے نہ جچ ہے نہ گندرو ہے نہ نر ہے نہ نار ہے نہ چور ہے نہ سا ہے نہ سا کو کمار ہے न ने है न गे है न दे को बनाओ है न छल है न छिद्र है न छल को मिलाओ है न जंत्र है न मंत्र है न जंत्र को स्वरूप है न राग है न रंग है न रेख है न रूप है न जंत्र है न मंत्र है न तंत्र को बनाओ है न छाल है न छिद्र है न छाया को मिलाओ है न राग है न रंग है न रूप है न रेख है न कर्म है न कर्म है अजन्म है अपेख है न तात है न मात है अख्याल खंड रूप है अशेद है अपेद है न रंक है न पूप है परे है पवित्र है पुनीत है पुराण है अगंज है अपंज है करीम है कुरान है अकाल है अपाल है ख्याल है अखंड है न रोग है न सोग है न पेद है न पंड है न अंग है न रंग है न संग है न साध है प्रिय है पवित्र है पुनीत है परमात है न सीत है न सोच है न क्राम है न काम है न लोभ है न मोह है न क्रोध है न काम है न देव है न दैत है न नर को स्वरूप है न छल है न छिद्र है न छिद्र की बपूत है न काम है न क्रोध है न लोभ है न मोह है न द्वैख है न पेख है न दुई है न द्रोह है न काल है न बाल है सदी विद्याल रूप है अगंज है अपंज है अपरम है अपूत है ਅਸ਼ੇਦ ਸ਼ੇਦ ਹੈ ਸਦਾ ਅਗੰਜ ਗੰਜ ਗੰਜ ਹੈ ਅਪੂਤ ਅਪੇਖ ਹੈ ਬਲੀ ਅਰੂਪ ਰਾਗ ਰੰਗ ਹੈ ਨ ਦਵੈਖ ਹੈ ਨ ਪੇਖ ਹੈ ਨ ਕਾਮ ਕ੍ਰੋਧ ਕਰਮ ਹੈ ਨ ਜਾਤ ਹੈ ਨ ਪਾਤ ਹੈ ਨ ਚਿੱਤਰ ਚਿਹਨ ਬਰਨ ਹੈ ਬੇਅੰਤ ਹੈ ਅਨੰਤ ਹੈ ਅਨੰਤੇ ਜਾਨੀਏ ਅਪੂਮ ਫਿਜ ਹੈ ਸਦਾ ਅਛਿਜ ਤੇਜ ਮਾਨੀਏ न आद है न ब्याद है अगाध रूप लेखिए अदोख है अदाग है अशय प्रताप देखिए न कर्म है न परम है न धर्म को प्रभाव है न जंत्र है न तंत्र है न मंत्र को रुड़ाओ है न छल है न छिद्र है न छिद्र को स्वरूप है अपंग है अनंग है अगंज सी विभूत है न काम है न क्रोध है न लोभ मोह कार है न आद है न गाध है न ब्याद को विचार है न रंग राग रूप है न रूप रेख रार है نہ ہاؤ ہے نہ پاؤ ہے نہ داؤ کو پرکار ہے گجات کرنت سیو ہے سدا ست ستی تپس پتی بنس پتی جپس سدا اگست آد جے بڑے تپست بیہت منت کو کرنت پاٹھ پے کی ہے اگاد یاد دیو کی اناد وات مانی نہ جات پات منتر متر ستر سے نے جانی ہے سدیو سرو لوگ کے کرپال خیال میں رہے ترنت درو دیہ کے انت پاند سود ہے ਪਰ ਪ੍ਰਸਾਦ ਰੂਹਾਂ ਮਲ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਬਹੀਨ ਆਦ ਨਾਦ ਆਗਾਦ ਪੁਰਖ ਸੋ ਧਰਮ ਕਰਮ ਪਰਮੀਨ ਜੰਤਰ ਮੰਤਰਣ ਤੰਤਰ ਜਾਂ ਕੋ ਆਦ ਪੁਰਖ ਅਪਾਰ ਹਸਤ ਕੀਟ ਵਿਖਾਇ ਬਸਾਇ ਸਭ ਠੌਰ ਮੈਂ ਨਿਰਤਾਰ ਜਾਤ ਪਾਤ ਨਾ ਤਾਤ ਜਾਂ ਕੋ ਮੰਤਰ ਮਾਤ ਨਾ ਮਿੱਤਰ ਸਰਬ ਠੌਰ ਵਿਖਾਇ ਰਮਿਉ ਜੇ ਚੱਕਰ ਚਿਹਨ ਨਾ ਚਿੱਤਰ ਆਦ ਦੇਵ ਉਦਾਰ ਮੂਰਤ ਅਗਾਦ ਨਾਸ ਅਨੰਤ ਆਦ ਅੰਤ ਨਾ ਜਾਣੀਏ ਅਵਖਾਦ ਦੇਵ ਦੁਰੰਤ ਦੇਵ ਭੇਵ ਨਾ ਜਾਣਹੀ ਜੇ ਬਨਮ ਬੇਦ ਕਤੇਵ ਸਨਕ ਆਉ ਸੰਕੇ ਸਨੰਦਨ ਪਾਵਹੀ ਨਹਿ ਸੇਵ ਜਚ ਕਿੰਨਰ ਮਛ ਮਾਨਸ ਮੁਰਗ ਉਰਗ ਪਾਰ ਨੇਤ ਨੇਤ ਪੁਕਾਰਹੀ ਸਿਵ ਸਕਰੋ ਮੁਖ ਚਾਰ ਸਰਵ ਸਤ ਸਤਵਤਾਰ ਕੇ ਤਰ ਜਾਪ ਹੀ ਦੇ ਜਾਪ ਆਦ ਦੇਵ ਅਗਾਦ ਤੇਵ ਅਨਾਦ ਮੂਰਤ ਆਤਾਪ ਜੰਤਰ ਮੰਤਰ ਨ ਆਵਈ ਕਰ ਤੰਤਰ ਮੰਤਰ ਨ ਕੀਨ ਸਰਵ ਠੌਰ ਰਹਿਉ ਬਿਰਾਜ ਤਰਾਜ ਰਾਜ ਪਰਵੀਨ ਜਚ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀਯਨ ਮਹਿ ਬੈਸਨੰ ਕੀ ਬਿਖੈ ਸੂਦਰ ਵੀ ਵਹਨਾਹਿ ਗੂੜ ਗੌੜ ਨਾ ਭੀਲ ਭੀਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨਾ ਮਦ ਉਰਦ ਭੂਮ ਆਕਾਸ਼ ਅਨੂਪ ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਵਿਹੀਨ ਤੀਰਸ ਜਾਤਰ ਨਾ ਦੇਵ ਪੂਜਾ ਗੋਰ ਕੇ ਨਾ ਅਧੀਨ ਸਰਵ ਸਪਤ ਪਤਾਰ ਕੇ ਤਰ ਜਾਣੀਐ ਜੇ ਜੋਤ ਸੇਸ ਨਾਮ ਸਹੰਸ ਫਨ ਨੈ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਭੈ ਸੁਰ ਬਰੋਦ ਦਾਨਵ ਸਰਵ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਵ ਪਰਤ ਪਰ ਥਕੇ ਮਹਾਕਵ ਗਰਤ ਗਾੜ ਅਨੰਤ ਹਾਰ ਹਾਰ ਕਹਿਓ ਸਭੂ ਮੇਰੇ ਨਾਮ ਨਾਮ ਦੁਰੰਤ ਬੇਦ ਭੇਦ ਨਾ ਪਾਇਓ ਲਖਿਓ ਨਾ ਸੇਵਕ ਤੇਵ ਦੇਵਦਾਨੋ ਮੂੜ ਮਾਨੋ ਜਛ ਨ ਜਾਣੈ ਜੀਵ ਪੂਤ ਭਾਵ ਭਵਾਨ ਭੂਪਤ ਆਦ ਨਾਥ ਨਾਥ ਅਗਨ ਬਾਏ ਜਲੇ ਥਲੇ ਮੈਂ ਸਰਬ ਠੌਰ ਨਿਵਾਸ ਦੇਗੇ ਨ ਨੇਸ ਨੇ ਅਵੇ ਨਾਸ ਅਜੀਤ ਸਰਬ ਗੰਜਨ ਸਰਬ ਪੰਜਨ ਸਰਬ ਤੇਨ ਭੀਤ ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਅਦਵੈਖ ਚੱਕਰ ਚਿਹਰ ਨਾ ਬਰਨ ਜਾ ਕੋ ਜਾਤ ਭਾਤ ਨਾ ਭੇਖ ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ ਸਰਬ ਲਾਇਕ ਸਰਬ ਕਾਇਕ ਸਰਬ ਤੇਨ ਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਾਤਿਪਾਲ ਬੰਦ ਤੈ ਆਲ ਸੁਆਮੀ ਆਦ ਦੇਵ ਅਪਾਲ ਬੰਦ ਪਰਵੀਨ ਸਰੀਪਤ ਸਰਬ ਕੋ ਕਰਤਾਰ ਬਰਨ ਚੇਰ ਨਾ ਚੱਕਰ ਜਾ ਕੋ ਚੱਕਰ ਚਿਹਨ ਆਕਾਰ ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂਅ ਕੋ ਭਰਨ ਦੁਸ਼ਟ ਗੰਜਨ ਸਤਰ ਭੰਜਨ ਪਰਮ ਪੁਰਖ ਪਰਮਾਸ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈਂ ਜਿਹ ਗਾਤ ਭੂਤ ਭਵ ਪਵੇਖ ਪਵਾਨ ਪਰਮਾਨ ਦੇਵ ਅਗੰਜ ਆਦ ਅੰਤ ਅਨਾਦ ਸ੍ਰੀ ਪਤ ਪਰਮ ਪੁਰਖ ਅਪੰਜ ਧਰਮ ਕੇ ਅਨਕਰਮ ਜੀਤਕ ਕੀਨ ਤੌਣ ਪਸਾਰ ਦੇਵ ਅਦੇਵ ਗੰਧਰਵ ਕਿੰਨਰ ਮਛ ਕਛ ਅਪਾਰ ਭੂਮ ਆਕਾਸ ਜਲੇ ਥਲੇ ਮੈਂ ਮਾਨੀਏ ਜੇ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸੱਤਰ ਘਾਲਕ ਦੀਨ ਦਇਆਲ ਮੁਕੰਦ ਅਗਾਉ ਡੰਡਣ ਦੁਸ਼ਟ ਖੰਡਣ कालहूं के काल दुष्ट हरणं पुष्ट करणं सर्व के प्रातिपाल सर्वकर्ता श्रावहर्ता श्राव के अनकाम श्राव खंडन श्राव दंडन श्राव के निज भाम श्राव भौता श्राव युगता श्राव कर्म प्रवीण श्राव खंडन श्राव दंडन सर्व कर्म अधीन श्राव सिमृतन श्राव शास्त्रन सर्व वेद विचार दुष्ट हरता विश्वभरता आद रूप अपार दुष्ट दंडन पुष्ट खंडन आदिदेव अखंड भूम आकाश जले थले मैं जब से जाप अमंड शिष्ट चार विचार जेते जानिए सब चार आदिदेव अपार श्रीपत दुष्ट पुष्ट परहार अन्नदाता ज्ञान ज्ञाता मान महेंद्र वेद व्यास करे कई दिन कोट इंद्र उपिंद्र ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਬੇਦ ਭੇਵ ਨ ਪਾਵਹੀ ਸਿਵ ਰੁਦਰ ਔ ਮੁਖ ਚਾਰ ਕੋਟ ਇੰਦਰ ਉਪਿੰਦਰ ਬਿਆਸ ਸਨਕ ਸੰਤ ਕੁਮਾਰ ਗਾਏ ਗਾਏ ਥਕੇ ਸਭੈ ਗੁਣ ਚੱਕਰ ਤਪੇ ਮੁਖ ਚਾਰੇ ਆਦਿ ਅੰਤ ਨ ਮਦ ਜਾ ਕੋ ਪੂਤ ਪਪਵਾਨ ਸਤ ਦੁਆਪਰ ਤ੍ਰਿਤੀਆ ਕਲ ਯੁਗ ਚਤਰ ਕਾਲ ਪ੍ਰਧਾਨ ਧਿਆਏ ਧਿਆਏ ਥਕੇ ਮਹਾਮੁਨ ਗਾਏ ਗੰਧਰਵ ਅਪਾਰ ਹਾਰ ਹਾਰ ਥਕੇ ਸਭਾ ਨਹੀਂ ਪਾਇਓ ਤੇ ਪਾਰ ਨਾਰਦ ਆਦਿਕ ਬੇਦ ਬਿਆਸਕ ਮੁਨ ਮਹਾਨ ਅਨੰਤ ਧਿਆਏ ਧਿਆਏ ਥਕੇ ਸਭੈ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥਕੇ ਗੰਧਰਵ ਨਾਚ ਅਪਛਰ ਅਪਾਰ ਸੋਦ ਸੋਦ ਥਕੇ ਮਹਾਸੁਰ ਪਾਇਓ ਨੇ ਪਾਰ